ਨੌ ਸਰ ਸੁਭਾਰ ਦਸਵੇਂ ਪੂਰੇ ਤਾਂ ਉਹਨਾਂ ਨੂੰ ਸੁਣ ਬਜਾਵੇਂ ਤੂਰੇ ਤੋ ਸਰ ਸੁਭਾਰ ਦਸਵੇਂ ਪੂਰੇ ਨੌ ਸਰ ਜਿਹੜੇ ਨੇ ਉਹ ਕੀ ਨੇ ਨਮਾ ਖੰਡਾ ਵਿੱਚ ਜਾਣੀ ਹੈ ਨਾਲ ਚੱਲਣਾ ਸਾਰੀ ਸ੍ਰਿਸ਼ਟੀ ਦੇ ਨਾਮ ਖੰਡ ਮੰਨਦੇ ਨਵਾਂ ਘੰਟਾ ਦਾ ਗਿਆਨ ਹੋ ਜਵੇ ਜਦੋਂ ਗੁਰਬਾਣੀ ਦੇ ਨਵਾਂ ਖੰਡਾਂ ਦਾ ਗਿਆਨ ਮਾਇਆ ਦਾ ਗਿਆਨ ਸਾਰੇ ਸੰਸਾਰ ਦਾ ਗਿਆਨ ਨਵਾਂ ਖੰਡਾਂ ਦਾ ਗਿਆਨ ਹੈ ਨਵਾਂ ਘੰਟਾ ਦੀ ਪਕੜ ਕੇ ਸ੍ਰਿਸ਼ਟੀ ਸਾਰੀ ਜਦੋਂ ਸਾਰੀ ਸ੍ਰਿਸ਼ਟੀ ਦਾ ਗਿਆਨ ਆ ਗਿਆ ਗਿਆਨ ਹਾਸਲ ਕਰ ਲਿਆ ਦੋ ਸਾਲ ਸੁਭਾਰ ਮਾਇਆ ਦਾ ਗਿਆਨ ਨਾਲ ਹਿਰਦਾ ਭਰ ਗਿਆ ਮਾਇਆ ਦਾ ਪੂਰਾ ਗਿਆਨ ਹਾਸਲ ਕਰ ਲਿਆ ਬਸ ਫੇਰ ਕੀ ਰਹਿ ਜਾਂਦਾ ਫਿਰ ਪੂਰਾ ਹੋ ਕੇ ਪੂਰਾ ਹੋਣ ਵਾਸਤੇ ਫਿਰ 10 ਦਵਾਰ ਤੇ ਫਿਰ ਰਹਿ 10 ਮੈਂ ਪੂਰੇ ਪੂਰਾ ਨਹੀਂ ਹੋਇਆ ਅਜੋ ਸੰਸਾਰ ਦਾ ਸਾਰਾ ਗਿਆਨ ਲੈ ਕੇ ਵੀ ਸੰਸਾਰ ਦਾ ਸੱਚ ਸਮਝ ਕੇ ਪੂਰਾ ਨਹੀਂ ਹੋਇਆ ਜੇ ਸੰਸਾਰ ਛੱਡਣ ਨੂੰ ਬਲਿਆ ਜੇ ਕੋਲ ਸੰਸਾਰ ਦੇ ਨਾਲੋਂ ਬਹੁਤ ਤੋੜ ਨੂੰ ਬਨਿਆ ਮਾਨਾ ਜੇ ਗਿਆਨ ਨਹੀਂ ਪੂਰਾ ਹੋਇਆ ਸੰਸਾਰ ਦਾ ਗਿਆਨ ਨਹੀਂ ਹੈ ਅਜੋ ਕੀ ਨਹੀਂ ਪੂਰਾ ਹੋਇਆ ਆਤਮ ਗਿਆਨ ਹੈ ਦੀ ਇਹਨੂੰ ਪਾਇਆ ਦੇ ਗਿਆਨ ਹੋਇਆ ਨਾ ਖੜਨਾ ਹੀ ਮਾਇਆ ਦਾ ਗਿਆਨ ਹੈ ਉਹ ਮਾਇਆ ਦਾ ਤਾਂ ਗਿਆਨ ਹੋ ਗਿਆ ਜੋ ਆਪਣਾ ਨਹੀਂ ਹੋਇਆ ਮੈਂ ਕੀ ਹਾਂ ਜਿਹਨੇ ਮੈਨੂੰ ਪੈਦਾ ਕੀਤਾ ਉਹ ਕੀ ਹੈ ਨਿਰਾਕਾਰੀ ਗਿਆਨ ਨਹੀਂ ਹੋਇਆ ਚੋ ਸੰਸਾਰੀ ਗਿਆਨ ਹੋ ਗਿਆ ਪੂਰਾ ਜਦ ਹੋਗਾ ਜਾਂ ਨਿਰਾਕਾਰੀ ਵੀ ਗਿਆਨ ਹੋ ਗਿਆ ਨੌ ਸਰ ਸੁਪਰ ਦਸਵੇਂ ਪੂਰੇ ਦਸਵੇਂ ਦਵਾਰ 'ਚ ਬੈਠ ਕੇ ਹਿਰਦੇ 'ਚ ਟਿਕ ਕੇ ਫਿਰ ਪੂਰਾ ਹੋਣਾ ਉਹਨਾਂ ਨੇ ਹਿਰਦੇ 'ਚ ਟਿਕੇ ਬਿਨਾ ਗੁਰਮੁਖ ਬਣੇ ਬਿਨਾ ਗੁਰਬਾਣੀ ਸਮਝ ਲਈ ਹੋਣੀ ਗੁਰਬਾਣੀ 'ਚੋਂ ਬੁਝਣਾ ਪੈਣਾ ਹੁਣ ਨਿਰਾਕਾਰ ਦਾ ਗਿਆਨ ਬੁਝਣ ਵਾਲਾ ਉਹ ਜਿਹੜੀ ਬੁਝਣ ਵਾਲੀ ਗੱਲ ਹੈ ਨਾ ਉਹ ਦਸਵੇਂ ਦਵਾਰ ਟਿਕੇ ਤੇ ਬਿਨਾ ਬੁਝ ਨਹੀਂ ਹੋਣੀ ਉਹ ਬੁਝੇ ਤੇ ਪੂਰਾ ਹੋਣਾ ਦਸਵੇਂ ਘਰ 'ਚ ਜਾ ਕੇ ਪੂਰਾ ਹੋਣਾ ਨਾ ਇੱਕ ਹੋਣਾ ਆਰ ਇੱਕ ਕੀ ਹੋਣਾ ਹਮੇਸ਼ਾ ਵਾਸਤੇ ਕੋਣਾ ਆਨਹਦ ਅਨਹਦ ਉੱਥੇ ਜਾ ਕੇ ਹੁੰਦਾ ਉਹ ਆਨਹਦ ਤੁਹਾਨੂੰ ਦਾ ਜਵਾਬ ਦੇ ਰਹੇ ਨੇ ਦਸਵੇਂ ਘਰ ਦੇ ਵਿੱਚ ਪੂਰਾ ਹੋ ਕੇ ਫਿਰ ਤਾਂ ਟਿਕਦਾ ਸੰਸਾਰ 'ਚ ਫਿਰ ਤਾਂ ਨਹੀਂ ਆਉਂਦਾ ਸੰਸਾਰ 'ਚ ਜੋ ਲੈਣਾ ਸੀ ਲੈ ਲਿਆ ਸੰਸਾਰ ਦੀ ਲੋੜ ਨਹੀਂ ਸੰਸਾਰ 'ਚ ਮਨ ਭਟਕਦਾ ਹੀ ਨਹੀਂ ਇਹਨੂੰ ਟਿਕਾਉਣ ਦੀ ਲੋੜ ਹੈ ਨਹੀਂ ਸੰਸਾਰ 'ਚ ਸੰਸਾਰ 'ਚ ਜਿਹੜੀ ਇਹਦੀ ਭੁੱਖ ਹੈ ਗਿਆਨ ਦੀ ਪੂਰੀ ਕਰ ਲੋ ਪਹਿਲਾਂ ਜਿਹੜੀਆਂ ਕਿਤਾਬਾਂ ਪੜ ਲਈਆਂ ਦੁਬਾਰਾ ਨਹੀਂ ਪੜਦੇ ਹੁੰਦੇ ਜਿਹਦਾ ਇਮਕਾਨ ਦੇਤਾ ਨਾ ਕਿਤਾਬਾਂ ਪੜ ਕੇ ਉਹਦਾ ਦੁਬਾਰਾ ਪੜ੍ਹਨ ਦੀ ਕੀ ਲੋੜ ਹੈ ਕਹਾਣੀ ਨਵੀਆਂ ਪੜ੍ਹੀ ਦੀਆਂ ਨੇ ਹੋਰ ਜਿਹੜਾ ਵਿਸ਼ਾ ਮਾਇਆ ਦਾ ਪੜ੍ਹ ਕੇ ਪਾਸ ਕਰ ਲਿਆ ਛੱਡ ਦਿੱਤਾ ਹੁਣ ਵਿਸ਼ਾ ਨਵਾਂ ਸ਼ੁਰੂ ਹੋਇਆ ਉੱਥੇ ਉਹ ਹੈ ਨਰਾਕਾਰ ਦਾ ਆਤਮ ਗਿਆਨ ਦਾ ਪਿਓਰ ਆਤਮ ਗਿਆਨ ਪੜਨਾ ਕੀ ਕਰਨਾ ਆਤਮ ਚੀਨ ਪਰ ਆਤਮ ਚੀਨੂ ਔਰ ਆ ਚੱਲਣਾ ਕਾ ਚੱਲਣਾ ਜਾਂ ਦਸ ਮਿੰਟ ਘਰ ਬੈਠੂ ਦਸ ਮਿੰਟ 'ਚ ਬੈਠੂ ਤਾਂ ਚੱਲਣਾ ਕਿਤੇ ਲੋੜ ਪਈ ਕਿਤੇ ਮਾਲਾ ਦੀ ਲੋੜ ਪਈ ਕਿਤੇ ਸਮਾਧੀ ਦੀ ਲੋੜ ਪਈ ਕਿਤੇ ਸੇਵਾ ਦੀ ਲੋੜ ਪਈ ਕਿਤੇ ਦਰਿਆ ਝਾੜਨ ਦੀ ਲੋੜ ਪਈ ਕਿਤੇ ਲੰਗਰ ਪਾਉਣ ਦੀ ਲੋੜ ਪਈ ਕਿਤੇ ਕੁਛ ਦੀ ਲੋੜ ਤਾਂ ਲੋੜ ਬਹੁਤ ਪਿੱਛੇ ਰਹਿ ਗਈ ਇਹ ਲੋੜ ਬਹੁਤ ਪਿੱਛੇ ਇਹ ਤਾਂ ਜਦੋਂ ਸਟਾਰਟ ਕਰਿਆ ਸੀ ਨਾ ਗਿਆਨ ਉਹ ਤੋਂ ਪਹਿਲਾਂ ਪਹਿਲਾਂ ਲੋੜ ਸੀ ਜਦੋਂ ਗਿਆਨ ਲੈਣਾ ਸ਼ੁਰੂ ਕੀਤਾ ਸੀ ਉਦੋਂ ਪਹਿਲਾਂ ਮੈਨੇ ਲੋੜ ਸੀ ਨਾ ਫਿਰ ਕੋਈ ਤਹੇ ਅਨਹਤ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕਰਨਾ ਨਹੀਂ ਜੇ ਤੁਸੀਂ ਉਹ ਕਰਨਾ ਵੀ ਹੈ ਤਾਂ ਉਹਨੇ ਇਹਦੇ ਵਿੱਚ ਕੋਈ ਉਹਦਾ ਬੈਨੀਫਿਟ ਨਹੀਂ ਹੈ ਪਰ ਇਹ ਵੀ ਗੱਲ ਧਿਆਨ ਰੱਖਣਾ ਨਾ ਕਰਨਾ ਹੰਕਾਰ ਵੀ ਪੈਦਾ ਨਾ ਕਰੇ ਮੈਂ ਨਹੀਂ ਕਰਨਾ ਮੈਨੂੰ ਲੋੜ ਨਹੀਂ ਕਿਹੜੀ ਗੱਲ ਹੈ ਗੱਲ ਹੈ ਕਿ ਜਾਣ ਲੈਣ ਦੇ ਵਿੱਚ ਉਹਦਾ ਕੋਈ ਰੋਲ ਨਹੀਂ ਰੋਟੀ ਖਾਣੀ ਆਪਣੇ ਭਾਂਡੇ ਆ ਮਾਂਜਣੇ ਨੇ ਕਪੜੇ ਧੋਣੇ ਨੇ ਆਪਣੇ ਮੈਲੇ ਹੋਏ ਨੇ ਧੋਣੇ ਨੇ ਉਹ ਸਾਡੀ ਸੰਸਾਰੀ ਲੋੜ ਹੈ ਸਰੀਰ ਦੀ ਲੋੜ ਹੈ ਉਹ ਗੱਲ ਅਲੱਗ ਹੈ ਧਰਮ ਚੋਂ ਦਾ ਕੋਈ ਰੋਲ ਨਹੀਂ ਅਸਲੀ ਧਰਮ ਚੋਂ ਦਾ ਕੋਈ ਰੋਲ ਨਹੀਂ ਧਰਮ ਤੱਕ ਪਹੁੰਚਾਉਣ ਵਾਸਤੇ ਧਰਮ ਦੇ ਦਰਵਾਜ਼ੇ ਤੱਕ ਸਕੂਲ ਤੱਕ ਪਹੁੰਚਾਉਣ ਵਾਸਤੇ ਤਾਂ ਉਹਦੀ ਲੋੜ ਹੈ ਸਕੂਲ ਜਾ ਕੇ ਕੰਮ ਹੋ ਰਿਹਾ ਹੈ ਸਕੂਲ ਜਾ ਕੇ ਤਾਂ ਪੜ੍ਹਾਈ ਹੈ ਸਕੂਲ ਜਾ ਕੇ ਪੜ੍ਹਾਈ ਜੇ ਪੜ੍ਹ ਲਿਆ ਕੋਈ ਸਮਝ ਲਿਆ ਉਹ ਲਾਭ ਹੈ ਜੇ ਨਾ ਸਮਝਿਆ ਕੋਈ ਨਾ ਨਹੀਂ ਉੱਥੇ ਸਮਝ ਔਰ ਬੇਸਮਝੀ ਦੀ ਗੱਲ ਚੱਲਦੀ ਹੈ ਉੱਥੇ ਤਾਂ ਫਿਰ ਦੇਖ ਦੇਖਣੇ ਨੇ ਕਿੰਨੇ ਲੈ ਕਿੰਨੀ ਬਾਣੀ ਮੰਨੀ ਕਿੰਨੀ ਠੀਕ ਸਮਝੀ ਜੇ ਗਲਤ ਸਮਝ ਕੇ ਗਲਤ ਬਣਨ ਲਈ ਨੁਕਸਾਨ ਹੋ ਗਿਆ ਨਕਸ਼ਾ ਪੁੱਠਾ ਫੜ ਲਿਆ ਪੁੱਠੇ ਰਾਹ ਪੈ ਗਿਆ ਨੁਕਸਾਨ ਹੋ ਗਿਆ ਤੇ ਆਹ ਇਸ ਗੱਲ ਦਾ ਰੱਖਣਾ ਕਿ ਨਕਸ਼ਾ ਪੁੱਠਾ ਨਾ ਫੜਿਆ ਜਾਵੇ ਕੋਈ ਹਰ ਉਲਟਾ ਨਾ ਨਿਕਲ ਜਾਵੇ ਉਲਟੇ ਰਾਹ ਨਾ ਪੈ ਜੀ ਜੇ ਉਲਟੇਰਾ ਪੈ ਗਿਆ ਫਿਰ ਖੱਡੇ ਉੱਤੇ ਤਿੱਖੀ ਹੈ ਨੁਕਸਾਨ ਵੀ ਕਰ ਦਿੰਦੀ ਹੈ ਉਲਟੇਰਾ ਪੈ ਹੋਏ ਨੇ ਬੋਲ ਸਕੋ ਇਸ ਕਰਕੇ ਸਿੱਖੀ ਖਤਮ ਹੋਈ ਹੈ ਸਿੱਖੀ ਤਾਂ ਖਤਮ ਹੋਈ ਹੈ ਗੁਰਬਾਣੀ ਦੇ ਅਰਥ ਉਲਟੇ ਪੜ ਕੇ ਉਲਟਾ ਪ੍ਰਚਾਰ ਕਰੀ ਜਾਂਦੇ ਪਰ ਬਾਪ ਦਾ ਪ੍ਰਚਾਰ ਕਰੀ ਜਾਂਦੇ ਇਹ ਗੁਰਬਾਣੀ ਤੋਂ ਖਿਲਾਫ ਹੈ ਇਹਨੇ ਸਿੱਖੀ ਖਤਮ ਕਰਤੀ ਗੁਰਬਾਣੀ ਤੋਂ ਕੁਝ ਕੁਝ ਮੁੱਕੀ ਜਾਂਦੇ ਮਾਇਆ ਦੀਆਂ ਬਰਾਦਾਂ ਇਹਨੇ ਸਿੱਖੀ ਖਤਮ ਕਰਤੀ ਹਾਂ ਜਿਹੜੇ ਲੋਕ ਸੇਵਾ ਕਰਦੇ ਨੇ ਉਹਨਾਂ ਜਦੋਂ ਮਾਇਆ ਦੀ ਮੁਰਾਦਾਂ ਹੀ ਮੰਗਦੇ ਨੇ ਜਿੱਦਣ ਮਾਇਆ ਦੀ ਮੁਰਾਦਾਂ ਮੰਗਣ ਤੋਂ ਹਟ ਗਿਆ ਉਦੋਂ ਉਹਨੂੰ ਸੇਵਾ ਦੀ ਲੋੜ ਨਹੀਂ ਕੋਈ ਸੇਵਾ ਵਾਲੇ ਤਾਂ ਮੁਰਾਦਾਂ ਹੀ ਮੰਗਦੇ ਹੁੰਦੇ ਨੇ ਮਾਇਆ ਦੀ ਸੇਵਾ ਵਾਲੇ ਮੁਰਾਦਾਂ ਤੱਕ ਖੜੇ ਹੁੰਦੇ ਨੇ ਜਿਹਨਾਂ ਮੁਕੜੀਆਂ ਹੀ ਮੁਰਾਦਾਂ ਨਹੀਂ ਹਣ ਉਹਨੇ ਸੇਵਾ ਤਾਂ ਲੈਣਾ ਨਹੀਂ ਉਹਦੇ ਖਾਤਰ ਸੇਵਾ ਸੇਵਾ ਨਹੀਂ ਰਹਿ ਜਾਂਦੀ ਉਹਦੇ ਵਾਸਤੇ ਸੇਵਾ ਗੁਰ ਸ਼ਬਦ ਵਿਚਾਰ ਬਣ ਜਾਂਦਾ ਪਾਣੀ 'ਚ ਚੱਲਣਾ ਸੇਵਾ ਪਰਮੇਸ਼ਰ ਜਿਵੇਂ ਚਲਾ ਰਿਹਾ ਹੈ ਉਵੇਂ ਚੱਲਣਾ ਸੇਵਾ ਉਹਦਾ ਵਿਰੋਧ ਕਰਨਾ ਪਾਪ ਹੈ ਉਹਦੇ ਹੁਕਮ 'ਚ ਨਾ ਚੱਲਣਾ ਅਪਰਾਧ ਹੈ ਸੇਵਾ ਦੀ ਅਪਰਾਧ ਸਿੱਖਿਆ ਦੇਣੀ ਵੀ ਅਪਰਾਧ ਹੈ ਸੇਵਾ ਵਿੱਚ ਨਾ ਚੱਲਣੀ ਦੀ ਸਿੱਖਿਆ ਦੇਣੀ ਵੀ ਅਪਰਾਧ ਹੈ ਪੁੰਨ ਪਾਪ ਦਾ ਪ੍ਰਚਾਰ ਕਰਨਾ ਵੀ ਅਪਰਾਧ ਹੈ ਜੋ ਗੁਰਬਾਣੀ ਨਹੀਂ ਕਹਿੰਦੀ ਉਹ ਜਿਹੜੇ ਗੱਲ ਤੋਂ ਗੁਰਬਾਣੀ ਹਟਾਉਂਦੀ ਹੈ ਨਾ ਉਸ ਗੱਲ ਦਾ ਪ੍ਰਚਾਰ ਕਰਨਾ ਅਪਰਾਧ ਹੈ ਇਸ ਕਰਕੇ ਕਿਹਾ ਸੀ ਅਪਰਾਧ ਤੋਂ ਬਚਣ ਵਾਸਤੇ ਬਚ ਕੇ ਰਹੋ ਪ੍ਰਥਮੇ ਮਨ ਪਰਬੋਧਾ ਆਪਣਾ ਪਾਛੇ ਵਰ ਜਾਵੇ ਦੂਏ ਨੂੰ ਸਮਝਾਉਣ ਤੇ ਪਹਿਲਾਂ ਆਪ ਪੜ ਲਿਓ ਠੀਕ ਨਹੀਂ ਅਪਰਾਧ ਹੋ ਜਾਊਗਾ ਜਿਹੜੇ ਉਲਟ ਸਮਝ ਕੇ ਉਲਟ ਸਮਝਾ ਰਹੇ ਨੇ ਅਪਰਾਧੀ ਦੱਸੋ ਚਾਹੇ ਉਹਨਾਂ ਨੂੰ ਸਮਝ ਨਹੀਂ ਹੈ ਵੀ ਅਸੀਂ ਅਪਰਾਧ ਕਰ ਰਹੇ ਹਾਂ ਪਰ ਗੁਰਬਾਣੀ ਦੀ ਪਗਤੀ ਪ੍ਰਥਮਾ ਮਨ ਪ੍ਰਬੋਧ ਹੈ ਆਪਣਾ ਪਾਛਿਆ ਬਰੁਝਾਵਾ ਜੇ ਵਿਚਾਰੀਏ ਤਾਂ ਅਪਰਾਧ ਆਪੇ ਬਣ ਜਾਂਦਾ ਜਿਵੇਂ ਉਹਨੇ ਕਿਹਾ ਪ੍ਰਚਾਰ ਹੋਵੇ ਕਰੋ ਤੁਸੀਂ ਆਪਣੀ ਮਰਜ਼ੀ ਨਾਲ ਕਿਵੇਂ ਕਰਦੇ ਹੋ ਆਪਣੀ ਮਰਜ਼ੀ ਨਾਲ ਪ੍ਰਚਾਰ ਕਰਦੇ ਜਿਹੜਾ ਸਾਨੂੰ ਚੰਗਾ ਲੱਗਦਾ ਇਹ ਅਪਰਾਧ ਹੈ ਆਪਣਾ ਦਖਲ ਨਹੀਂ ਜੈਸੀ ਵਾ ਆਵੇ ਖਸਮ ਕੀ ਬਾਣੀ ਫੈਸਲਾ ਕਰੀ ਕਿਉਂ ਕਹਦੇ ਗਿਆ ਸੀ ਜੇ ਨਹੀਂ ਕਰੇਗਾ ਫਿਰ ਅਪਰਾਧ ਹੋ ਜੀ ਜੇ ਖਸਮ ਬਾਣੀ ਜਿਵੇਂ ਆਈ ਹੋਵੇ ਨਹੀਂ ਕੀਤਾ ਪ੍ਰਚਾਰ ਅਪਰਾਧ ਹੋ ਜਾਊਗਾ ਪੁੱਛਿਆ ਜਾਊ ਤੈਨੂੰ ਕਿਹਨੇ ਕਿਹਾ ਸੀ ਇਹ ਕਿਹਨੂੰ ਪੁੱਛੇ ਕੀਤਾ ਹੈ ਤੈ ਲੋਕ ਫਸਾਤੇ ਹੋਰ ਉਹ ਕਹਿ ਲੰਦੇ ਸਾਨੂੰ ਤਾਂ ਇਹ ਸੀ ਅਸੀਂ ਕਿਹਾ ਗਿਆਨਵਾਨ ਹੈ ਸਾਡੇ ਨਾਲ ਜ਼ਿਆਦਾ ਸੀਨੀਅਰ ਸੀ ਅਸੀਂ ਤਾਂ ਇਹ ਪੜ ਗਏ ਤੇ ਜਵਾਬ ਤਾਂ ਟੀਚਰ ਨੂੰ ਦੇਣਾ ਪਊਗਾ ਕਿ ਤੈਂ ਕੀ ਪੜਾਇਆ ਸਾਰੇ ਬੱਚੇ ਫੇਲ ਹੋ ਗਏ ਤੇਰੇ ਪੜਾਏ ਹੋਏ ਤੂੰ ਅਪਰਾਧ ਕਿਵੇਂ ਕੀਤਾ ਤੇ ਉਹ ਜਵਾਬ ਇਹ ਘੜ ਲੈਣ ਕੀ ਦੇਣ ਜੇ ਅਪਰਾਧ ਨਹੀਂ ਹੈ ਜਵਾਬ ਘੜ ਲੈਣ ਸਾਡੇ ਹਿਸਾਬ ਨਾਲ ਤਾਂ ਸਾਡੀ ਸਮਝ ਦੇ ਵਿੱਚ ਤਾਂ ਅਪਰਾਧ ਹੈ ਜੋ ਸਮਝ ਹੈ ਗੁਰਬਾਣੀ ਚੋਂ ਨਹੀਂ ਇਹ ਜਵਾਬ ਘੜ ਕੇ ਰੱਖਣ ਵੀ ਕੀ ਜਵਾਬ ਦਵੋਗੇ ਇਹ ਸਵਾਲ ਦਾ ਜਵਾਬ ਕੀ ਦੇਣਗੇ ਜਵਾਬ ਘੜ ਲੈਣ ਹੋਲੇ ਪੁੱਛਿਆ ਜਾਊਗਾ ਭੇਦ ਲਗਾਇਓ ਜਗਤ ਕੋ ਲੋਗਨ ਕੋ ਬਸ ਕੀ ਅਨੰਤ ਕਾਲ ਕਾਤੀ ਕਢਿਓ ਬਾਸ ਨਰ ਕੋ ਨੀਰ ਅਪਰਾਧ ਹੈ ਆ ਅਪਰਾਧ ਆ ਦਫਾ ਲੱਗਣੀ ਦਫਾ ਗੜੀ ਲਗੜੀ ਹੈ ਭੇਦ ਦਿਖਾਇਓ ਜਗਤ ਕੋ ਦੇਖ ਬਣਾ ਲਿਆ ਸਿੱਖੀ ਦਾ ਲੋਕਾਂ ਨੂੰ ਮਦਦ ਦੇਈ ਜਾਂਦਾ ਦੇਈ ਤੂੰ ਪੁੱਠੀ ਲੋਗਨ ਕੋ ਬਸ ਕੀ ਪ੍ਰਭਾਵ ਪਾਉਣ ਖਾਤਰ ਵੀ ਅਸੀਂ ਸਿੱਖਾਂ ਅੰਤ ਕਾਲ ਕਾਤੀ ਕਢਿਓ ਬਾਸ ਨਰ ਤੂੰ ਨੀਰ ਆ ਦਫਾ ਲਗੜੀਏ ਨਹੀਂ ਲੱਗੂਗੀ ਦੱਸੋ ਕਿਉਂ ਨਹੀਂ ਲੱਗੂਗੀ ਕਿਉਂ ਨਹੀਂ ਲੱਗੂਗੀ ਇਹਦਾ ਜਵਾਬ ਦੋ ਸਾਰੇ ਆ ਗਏ ਸਿਰੇ ਚ ਜਿਹਨੇ ਪ੍ਰਚਾਰ ਕਰਨਾ ਕੋਈ ਨਹੀਂ ਬਚਦਾ ਇੱਕੋ ਨਹੀਂ ਬਚਣਾ ਬਚਣ ਉਹ ਜਿਹੜੇ ਅਣਜਾਣ ਨੇ ਜਿਹੜੇ ਅੰਦਰੋਂ ਨਹੀਂ ਕਰਦੇ ਬਰਾਦ ਬਦਲ ਲੈਣਗੇ ਉਹ ਬਚ ਜਾਣਗੇ ਉਹ ਇਹ ਕਹਿ ਕੇ ਬਚਣਗੇ ਪਿਛਲੇ ਬਖਸ਼ ਲੈ ਪ੍ਰਭ ਆਪੇ ਮਾਰੂ ਬਾਬਾ ਇਹ ਕਹਿ ਕੇ ਵੱਜ ਜਾਣਗੇ ਪਰ ਅੱਗੇ ਵਾਲਾ ਮਾਰਗ ਲੈ ਲੈਣਗੇ ਪਿਛਲਾ ਗਲਤੀ ਨਾਲ ਕਰਦੇ ਰਹੇ ਇਹ ਤੋਂ ਬਿਨਾ ਹੋਰ ਮਾਫੀ ਨਾ ਹੈ ਹੀ ਨਹੀਂ ਤਾਂ ਉਹਨਾਂ ਦਾ ਸੁਣਨ ਬਜਾਵੇ ਤੂਰੇ ਦਸਵੇਂ ਪੂਰੇ ਜਦ ਹੋ ਜਾਂਦਾ ਨੇ ਨਾ ਦੋ ਸਰ ਉੱਪਰ ਫਿਰ ਆਨੰਦ ਸੁਣਨ ਹੁੰਦੇ ਨੇ ਫਿਰ ਸਾਰਾ ਸੰਸਾਰ ਹਮੇਸ਼ਾ ਵਾਸਤੇ ਭੁੱਲ ਜਾਂਦਾ ਹੈ ਆਨੰਦ ਸੁਣ ਬਜਾਵੇ ਤੂਰੇ ਫੇਰਾ ਗੁਰਬਾਣੀ ਉਚਾਰਨ ਹੁੰਦੀ ਹੈ ਇਹ ਤੂਰਾ ਵਜਦਾ ਆ ਗੁਰਬਾਣੀ ਦਾ ਜਿਹੜਾ ਹੈ ਨਾ ਨਾਦ ਫੇਰ ਗੂੰਜਦਾ ਆਨੰਦ ਸੁਣ ਬਜਾਵੇ ਤੂਰੇ ਪਰ ਬਾਬਰ ਬਦਾ ਕੀ ਕਹਿੰਦਾ ਉਹ ਕਹਿੰਦਾ ਗੁਰਮੁਖ ਕਹਿਣਾ ਕਿ ਬਾਬੜਾ ਤੇ ਛੁਰਾ ਉਹ ਵੀ ਪੁਰਾ ਛੁਰਾ ਕਿਹੜਾ ਕਲਕੱਤੀ ਪੰਡਤ ਦਾ ਤੇ ਛੁਰਾ ਨਾ ਵਰਗੀ ਮਤ ਛੁਰਾ ਕਲਕੱਤੀ ਉਹ ਕਹਿੰਦਾ ਵਜੇ ਤੁਰਾ ਰਹੋ ਵੀ ਜੱਟ ਵਜਾਵੇ ਤੋਂ ਰਹੋ ਵੀ ਪੁਰਾ ਉਹਨੇ ਇਹਦਾ ਜਵਾਬ ਇਹ ਦਿੱਤਾ ਤਨਾ ਜੱਟਾ ਨਾ ਤੁਰਾ ਵਜਾਉਂਦਾ ਉਹ ਕਹਿੰਦਾ ਉਹ ਬੁਰਾ ਪੁੱਠੀ ਗੱਲ ਕਰਦਾ ਦੁਨੀਆ ਨੂੰ ਪੁੱਠੀ ਮਾਰ ਦਿੰਦਾ ਉਹ ਕਹਿੰਦਾ ਵਾਹ ਬੁਰਾ ਤੇ ਉਹ ਵੀ ਬੁਰਾ ਉਹ ਬੁਰਾ ਦੋਹਾਂ ਜੋ ਕਿਹੜਾ ਬੁਰਾ ਉਹ ਨੂੰ ਬੁਰਾ ਕਹਿੰਦਾ ਉਹ ਬੁਰਾ ਉਹ ਤੂੰ ਤੂਰੇ ਹੈ ਨਾ ਹੈ ਤੂਰੇ ਨੂੰ ਤੁਰਾ ਵੀ ਕਹਿੰਦੇ ਤੂਰੇ ਨੂੰ ਤੁਰਾ ਕਹਿੰਦੇ ਤੁਰੇ ਨੂੰ ਤੂਰੇ ਕਹਿਆ ਹੋਇਆ ਉਹ ਤੇ ਪੂਰੇ ਆ ਗਿਆ ਨਾ ਪਹਿਲਾਂ ਪੂਰੇ ਤੇ ਕਾਫੀਆ ਬਣਾਉਣ ਖਾਤਰ ਤੂਰੇ ਕੇ ਅਫਸਰਾਂ ਹੈ ਉਹ ਗੁਰਬਾਣੀ ਦੇ ਨਿੰਦਿਆ ਕਰਦੇ ਨੇ ਸੱਚ ਦੇ ਨਿੰਦਿਆ ਕਰਦੇ ਨੇ ਉਹ ਝੂਠ ਨੂੰ ਝੂਠ ਦੱਸਦਾ ਨਿੰਦਿਆ ਨਹੀਂ ਕਰਦਾ ਕਹਿੰਦਾ ਜਿਹੜਾ ਬਾਹਮਣ ਦਾ ਤੇ ਨਾ ਇਹ ਭਾਈ ਬੁਰਾ ਇਹ ਬੁਰਾ ਕਿਉਂ ਇਹ ਕਹਿੰਦਾ ਪਾਪ ਕਰੋ ਮੈਨੂੰ ਪੁੱਤ ਕਰ ਦਿਓ ਮੈਂ ਪਾਪ ਚਲੇ ਜਾਣਾ ਤੀਰਥ ਇਸ਼ਨਾਨ ਕਰ ਲਿਓ ਪਾਪ ਕਰਨ ਤੇ ਹਟਾਉਣਾ ਨਹੀਂ ਐ ਨਹੀਂ ਕਹਿੰਦਾ ਪਾਪ ਨਾ ਕਰੇ ਉਹਨਾਂ ਦਾ ਕੋਈ ਇਲਾਜ ਨਹੀਂ ਇਹ ਨਹੀਂ ਕਹਿੰਦਾ ਕਹਿੰਦਾ ਪਾਪ ਦਾ ਇਲਾਜ ਕਰਨਾ ਹੋ ਜੂ ਇਸ ਕਰਕੇ ਪਾਪ ਤੋਂ ਡਰਨ ਦੀ ਲੋੜ ਨਹੀਂ ਉਲਟੀ ਸਿੱਖਿਆ ਇਹ ਸਿੱਖਿਆ ਉਲਟੀ ਹੈ ਸੱਚੇ ਰਾਜੇ ਦੇਖ ਹਜੂਰੇ ਸੱਚੇ ਰਾਤੇ ਦੇਖ ਹਜੂਰੇ ਸੱਚਾ ਨਾਲ ਖੜਾ ਹੈ ਉੱਥੇ ਸਾਚ ਸ਼ਬਦ ਨਾਲ ਖੜਾ ਹੈ ਪ੍ਰਗਟ ਹੈ ਉਹਦੇ ਨਾਲ ਰਚ ਵਿੱਚ ਜਾਂਦੇ ਨੇ ਖੋ ਜਾਂਦੇ ਨੇ ਸ਼ਬਦ ਨਾਲ ਸੁਰਤ ਮਿਲ ਜਾਂਦੀ ਹੈ ਦੇਖ ਹਜੂਰੇ ਆਪਣੇ ਨਾਲ ਇਹ ਦੇਖ ਕੇ ਹਿਰਦੇ ਦੇ ਵਿੱਚ ਹੀ ਉਹ ਹੈ ਧਨ ਪਰਕਾ ਇੱਕ ਸੰਗ ਹੀ ਬਾਸਾ ਬਸ ਉਹਨਾਂ ਜਨ ਜਨਾ ਹੋਵੇ ਪੀਤ ਕਰਾਣੀ ਉਹਨਾਂ ਜਨ ਮੇਲ ਨਹੀਂ ਹੈ ਹੋ ਦੀ ਦਿਵਾ ਟਹਿ ਜਾਂਦੀ ਹੈ ਘਟ ਘਟ ਸਾਚ ਰਹਾ ਭਰਪੂਰ ਘਟ ਘਟ ਸਾਚ ਰਹਾ ਭਰਪੂਰ ਸੱਚ ਸਾਰਿਆਂ ਵਿੱਚ ਹੀ ਹੋਵੇ ਸੀ ਇਹ ਨਹੀਂ ਗੱਲ ਸਾਰਿਆਂ 'ਚ ਹੈ ਜੀ ਜੇ ਸੱਚ ਸਾਰਿਆਂ 'ਚ ਨਾ ਹੋਵੇ ਤਾਂ ਸੱਚ ਨੂੰ ਕੋਈ ਮੰਨੇ ਹੀ ਸੱਚ ਸਾਡੇ ਅੰਦਰ ਹੈ ਸਾਰਿਆਂ ਕੋਲੇ ਸਾਰੇ ਅੰਦਰ ਸੱਚ ਸੱਚ ਸਭਨਾ ਦਾ ਸੱਚ ਮੈਂ ਇਸ ਕਰਕੇ ਆਪਣੇ ਅੰਦਰ ਵਾਲੇ ਸੱਚ ਨਾਲ ਜਾਂ ਬਾਹਰ ਵਾਲਾ ਬੁਲਾਉਂਦਾ ਨਾ ਫਿਰ ਕਹਿੰਦਾ ਹਾਂ ਯਾਰ ਗੱਲ ਤਾਂ ਠੀਕ ਹੈ ਇਹਦੇ ਕੋਲ ਵੀ ਇੱਕ ਦਿੱਤਾ ਹੈ ਸਿੱਕਾ ਇੱਕ ਸਿੱਕਾ ਇਹਦੇ ਕੋਲ ਦਿੱਤਾ ਹੈ ਸਰਪਲ ਜਦ ਉਹਦੇ ਨਾਲ ਸੱਚ ਨਾਲ ਸੱਚ ਆਪਣੇ ਸਿੱਕੇ ਨਾਲ ਬੁਲਾਉਂਦਾ ਫਿਰ ਕਹਿੰਦਾ ਇਹ ਗੱਲ ਠੀਕ ਹੈ ਦਿਲ ਲੱਗਦੀ ਹੈ ਗੁਪਤੀ ਬਾਣੀ ਪ੍ਰਗਟ ਹੋਏ ਇੱਥੇ ਗੁਪਤੀ ਬਾਣੀ ਪ੍ਰਗਟ ਹੁੰਦੀ ਆ ਅਸਲ ਜੋ ਗੁਪਤੀ ਬਾਣੀ ਹੋਈ ਹੈ ਉਹ ਜਿਹੜਾ ਨਾਲ ਹੈ ਗੁਪਤੀ ਬਾਣੀ ਹੈ ਸੁਣਦੀ ਕਿਉਂ ਨਹੀਂ ਸੀ ਸੁਣਦੀ ਤਾਂ ਨਹੀਂ ਸੀ ਜਿੰਨਾ ਬਾਹਰ ਬਾਹਰਲੇ ਸ਼ੋਰ ਦੇ ਵਿੱਚ ਜਿਆ ਹੋਇਆ ਸੀ ਨਾ ਰਾਜਮਾਲ ਰਾਜਮਾਲਵਨ ਸ਼ੋਰ ਹੈ ਜ਼ਿਆਦਾ ਰੌਲਾ ਜ਼ਿਆਦਾ ਇਹਦੇ ਅੰਦਰ ਜਿੰਨਾ ਜਰ ਉਹਨਾਂ ਜਰ ਸੁਣਦੀ ਸੀ ਨਾ ਉੱਥੇ ਗੁਪਤੀ ਹੈ ਬਹੁਤ ਹੀ ਆਵਾਜ਼ ਸਤਵੇਂ ਬਤਾਲ ਦੀ ਆਵਾਜ਼ ਹੈ ਜਿਵੇਂ ਘੜੀ ਚੱਲਦੀ ਹੈ ਹੁਣ ਨਹੀਂ ਸੁਣਦੀ ਰਾਤ ਨੂੰ ਸੁਣਦੀ ਹੁੰਦੀ ਹੈ ਟਿੱਕੀ ਰਾਤ ਜਦੋਂ ਅੰਦਰ ਸ਼ਾਂਤ ਹੋ ਜਾਂਦਾ ਫਿਰ ਸੁਣਦੀ ਹੈ ਆਵਾਜ਼ ਜਿੰਨਾ ਚਿਰ ਰੌਲਾ ਨਹੀਂ ਸੁਣਦੀ ਇਸ ਕਰਕੇ ਗੁਪਤੀ ਬਾਣੀ ਪ੍ਰਗਟ ਕਦ ਹੋਈ ਆ ਜਦ ਮਨ ਚੁੱਪ ਕਰ ਗਿਆ ਬਿਲਕੁਲ ਚੁੱਪ ਕਰ ਗਿਆ ਚੁੱਪ ਕਰਕੇ ਸੁਣਨ ਲੱਗਾ ਜਿਹਨਾਂ ਜਰਾ ਆਪੇ ਰੌਲਾ ਪਾਉਂਦਾ ਸੀ ਜਿਹੜਾ ਆਦਮੀ ਰੌਲਾ ਪਾਉਣਾ ਆਪ ਰੌਲਾ ਪਾਵੇ ਉਹ ਦੂਏ ਦੀ ਗੱਲ ਨਾ ਸੁਣ ਸਕਦਾ ਨਾ ਸਮਝ ਸਕਦਾ ਦੂਏ ਦੀ ਗੱਲ ਸੁਣਨਾ ਔਰ ਸਮਝਣ ਵਾਸਤੇ ਆਪ ਨੂੰ ਚੁੱਪ ਕਰਨਾ ਪਊ ਚੁੱਪ ਕਰਨਾ ਪਊ ਸਾਇਲੈਂਟ ਡੈਡ ਸਾਇਲੈਂਟ ਇਹ ਤੁਸੀਂ ਪੂਰੀ ਤਰੀਕੇ ਨਾਲ ਗੱਲ ਸਮਝ ਕਰ ਸਮਝ ਲਈਏ ਦੂਏ ਦੀ ਬਹੁਤ ਹੀ ਧਿਆਨ ਨਾਲ ਗੱਲ ਸੁਣਨੀ ਪਊ ਧਿਆਨ ਨਾਲ ਸੁਣਨ ਵਾਸਤੇ ਚੁੱਪ ਕਰਨਾ ਪਊ ਜਦ ਉਸ ਅਵਸਥਾ ਵਿੱਚ ਬਣ ਜਾਂਦਾ ਫਿਰ ਉਹ ਗੁਪਤੀ ਬਾਣੀ ਪ੍ਰਗਟ ਹੋ ਜਾਂਦੀ ਹੈ ਯਾਨੀ ਨਾਨਕ ਅਮਰਤ ਪ੍ਰਭ ਦਾ ਨਾਮ ਸੀ ਜੀ ਦਾ ਦੇਹ ਵਿੱਚ ਵਿਸਰਾਮ ਸੀ ਜੇ ਸੁਣੋ ਸਮਾਦ ਹੋ ਜਵੇ ਤਾਂ ਨਾਥ ਤੈਨੂੰ ਸੁਣ ਜਵੇ ਸੁਣੋ ਸਮਾਦ ਅਨਹਤ ਹੈ ਨਾਲ ਜਦ ਤੈ ਸੁਣ ਹੋ ਜਾਣਾ ਮਨ ਤੇ ਚੁੱਪ ਕਰਨਾ ਤਾਂ ਨਾਲ ਤੈਨੂੰ ਆਪੇ ਸੁਣ ਜਾਣਾ ਜਿੰਨਾ ਜੇ ਰੌਲਾ ਪਾਉਣਾ ਨਹੀਂ ਸੁਣਦਾ ਨਾਨਕ ਪਰਖ ਲਏ ਸੱਚ ਸੋਏ ਨਾਨਕ ਪਰਖ ਲਏ ਸੱਚ ਸੋਏ ਫਿਰ ਉਹ ਸੱਚ ਨੂੰ ਪਰਖਣ ਦੀ ਉਹਦੇ 'ਚ ਸ਼ਮਤਾ ਹੋ ਜਾਂਦੀ ਫਿਰ ਸੱਚ ਨੂੰ ਪਰਖਦਾ ਝੂਠ ਨੂੰ ਪਰਖਦਾ ਫਿਰ ਉਹ ਗੁਰਮੁਖ ਹੈ ਗੁਰਮੁਖ ਖੋਟੇ ਖਰੇ ਪਛਾਣ ਖੋਟਾ ਝੂਠਾ ਖਰਾ ਸੱਚਾ ਸੱਚ ਨੂੰ ਫਿਰ ਪਰਖਦਾ ਸਚਾਈ ਕੀ ਹੈ ਮੈਂ ਜਿਹੜਾ ਜੋਗ ਹੈ ਕਿਵੇਂ ਜੋਗ ਹੋਣ ਕਿਵੇਂ ਆਣਾ ਸੁਣ ਹੋਣ ਇਹਦੀ ਸਚਾਈ ਕੀ ਹੈ ਇਹ ਤਾਂ ਸਮਝਿਆ ਮੇਰੀ ਇਹ ਅਵਸਥਾ ਹੈ ਇਸ ਅਵਸਥਾ 'ਚ ਜਾ ਕੇ ਹੀ ਆਦਮੀ ਖੋਟੇ ਖਰੇ ਦੀ ਪਛਾਣ ਕਰਦਾ ਖੋਟਾ ਧਰਮ ਕੀ ਹੈ ਸੱਚਾ ਧਰਮ ਕੀ ਹੈ ਝੂਠਾ ਧਰਮ ਕੀ ਹੈ ਠੀਕ ਰਾਹ ਕਿਹੜਾ ਹੈ ਗਲਤ ਰਾਹ ਕਿਹੜਾ ਹੈ ਕਿੱਥੋਂ ਉਲਟੇ ਰਾਹ ਪੈ ਗਏ ਉਦੋਂ ਜਾ ਕੇ ਪਤਾ ਲੱਗਦਾ ਵਰਨਾ ਜਿਹਨੂੰ ਤੁਸੀਂ ਜਿਵੇਂ ਕਰੀ ਜਾਂਦੇ ਹੋ ਉਵੇਂ ਤੁਹਾਡੇ ਮਗਰ ਚਲੀ ਜਾਂਦਾ ਚੇਲਾ ਬਣ ਜਾਂਦਾ ਸਮਾਧੀ ਲਾਈ ਜਾਂਦਾ ਤੁਹਾਨੂੰ ਸੱਚੇ ਬੁੱਧੀ ਜਾਂਦਾ ਤੋਂ ਲੋਕਾਂ ਦੀ ਬੁੱਧੀ ਜਿਹੜੀ ਹੈ ਤੁਹਾਡੇ ਨਾਲ ਘੱਟ ਹੈ ਜਿਹਦੀ ਬੁੱਧੀ ਥੋਟੋ ਉੱਪਰ ਚਲੀ ਗਈ ਤੋਂ ਤੇਰੇ ਗਾਹਾਂ ਲੰਘੇ ਸੱਚ ਨਾਲ ਜੁੜ ਗਏ ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਕਿੱਥੋਂ ਗਲਤ ਹੋ ਪਿਛਲੇ ਜੋ ਵੀ ਧਰਮ ਹੁੰਦੇ ਨੇ ਉਹਨਾਂ 'ਚ ਜਿਹੜੀਆਂ ਗਲਤੀਆਂ ਹੁੰਦੀਆਂ ਜਦੋਂ ਉਹਨਾਂ ਨੂੰ ਸਿਆਣੇ ਬੰਦੇ ਪੈਦਾ ਹੁੰਦੇ ਨੇ ਫਿਰ ਉਹਨਾਂ ਦੀਆਂ ਗਲਤੀਆਂ ਕੱਢਦੇ ਖੋਜੀ ਹੁੰਦੇ ਸਾਇੰਸ ਵਿੱਚ ਡਿਵੈਲਪਮੈਂਟ ਕਾਦੇ ਨਾਲ ਹੋ ਰਹੀ ਹੈ ਖੋਜ ਨਵੀਂ ਹੋ ਰਹੀ ਹੈ ਨਵੇਂ ਬੰਦੇ ਆਉਂਦੇ ਨੇ ਖੋਜ ਕਰਦੇ ਨੇ ਪਿਛਲੀਆਂ ਬਹੁਤ ਸਾਰੀਆਂ ਗੱਲਾਂ ਨੂੰ ਰੱਦ ਕਰ ਦਿੰਦੇ ਨੇ ਹੋਰ ਕੁਝ ਨਵਾਂ ਨਵਾਂ ਦੱਸਦੇ ਐਵੇਂ ਖੋਜ ਧਰਮਾਂ ਚੱਲਦੀ ਰਹਿੰਦੀ ਹੈ ਰਿਫਾਰਮੇਸ਼ਨ ਰਿਫਾਰਮ ਹੁੰਦੇ ਰਹਿੰਦੇ ਨੇ ਰਿਫਾਰਮੇਸ਼ਨ ਹੁੰਦੀ ਰਹਿੰਦੀ ਹੈ ਬਾਈਬਲ ਦੇ ਵਿੱਚ ਹੋਈ ਹੋਈ ਹੈ ਧਰਮ ਵਿੱਚ ਆਖਰੀ ਰਿਫਾਰਮੇਸ਼ਨ ਹੈ ਸੱਚ ਇੱਥੇ ਆ ਕੇ ਬੰਦ ਇੱਥੇ ਆ ਕੇ ਅੱਗੇ ਕੁਝ ਨਹੀਂ ਅੱਗੇ ਕੌਣ ਅੱਗੇ ਦਾ ਕਰਤਾ ਬੋਲਦਾ ਜਿਸ ਦੇ ਉਪਜੇ ਜਿਸ ਤੇ ਉਪਜੇ ਤੇ ਸੀ ਜੈਸੇ आनंद सुन रते से कैसे जिससे उपजे ਜਿੱਥੇ ਪੈਦਾ ਹੋਤੇ ਹੋ ਜੇ ਹੋ ਗਏ ਜਿਹੜੀ ਜਿੱਥੋਂ ਵਿਛੜੇ ਤੇ ਉੱਥੇ ਜਾ ਮਿਲੇ ਜਿੱਥੋਂ ਟੁੱਟੇ ਤੇ ਉੱਥੇ ਜਾ ਕੇ ਜੁੜ ਗਏ ਟੁੱਟੇ ਨੂੰ ਜੁੜਨਾ ਟੁੱਟਿਆ ਹੋਇਆ ਜੁ- ਤਾਂ ਹੈ ਜੁੜਨ ਦਾ ਨਾ ਯੋਗ ਹੈ ਜੋਗ ਦਾ ਮਤਲਬ ਟੁੱਟੇ ਹੋਏ ਜੋੜਨਾ ਜੇ ਟੁੱਟਿਆ ਹੋਇਆ ਜੁੜ ਜਵੇ ਜੋਗ ਹੋ ਜਾਂਦਾ ਟੁੱਟੀ ਗਾਂਢਣ ਹਾਰ ਉਪਾਲ ਸਰਬ ਜੀਆਂ ਆਪੇ ਪ੍ਰਤਪਾਲ ਗੰਢਣ ਹਾਰ ਕੋਣ ਅੰਦਰਲਾ ਦਾ ਗੰਢਦਾ ਇਹ ਜਿਹੜਾ ਮਾਨਾ ਨਾ ਇਹ ਨਹੀਂ ਚਾਹੁੰਦਾ ਉਹਦੇ ਨਾਲ ਗੰਢਣੀ ਗੋਪਾਲ ਤਾਂ ਚਾਹੁੰਦਾ ਵੀ ਆ ਜਾ ਮਿਲ ਆਏ ਮਿਲ ਆਏ ਮੇਰੇ ਗੁਰਸਿੱਖ ਆਏ ਮੇਰੇ ਤੂੰ ਮੇਰੇ ਗੁਰੂ ਕੇ ਪਿਆਰੇ ਉਹ ਤਾਂ ਕਹਿੰਦਾ ਇਹ ਜਾਂਦਾ ਹੀ ਨਹੀਂ ਮੰਨਦਾਰੀ ਇਹਦਾ ਜੀ ਲੱਗਿਆ ਇੱਧਰ ਬਾਗ ਬਹੁਤ ਨੇ ਫਲ ਫਰੂਟ ਬਹੁਤ ਨੇ ਇਹਦੇ ਆੜੀ ਬਹੁਤ ਨੇ ਮੇਲੀ ਮੁਹੱਬਤੀ ਬਹੁਤ ਨੇ ਰਿਸ਼ਤੇਦਾਰ ਬਹੁਤ ਨੇ ਦੇਖਣ ਨੂੰ ਬਹੁਤ ਕੁਝ ਹੈ ਸੁਣਨ ਨੂੰ ਬਹੁਤ ਕੁਝ ਹੈ ਇਹ ਇਧਰ ਫਸਿਆ ਹੋਇਆ ਜ਼ਿਆਦਾ ਬਹੁ ਗੁਣਾ ਹੋ ਗਿਆ ਨਾ ਬਹੁ ਗੁਣਾ 'ਚ ਫਸ ਗਿਆ ਔਕੜਾਂ 'ਚ ਫਸ ਗਿਆ ਔਕੜਾਂ ਨੂੰ ਗੁਣ ਸਮਝਦਾ ਇਸ ਕਰਕੇ ਇਹ ਨਹੀਂ ਮੰਨਦਾ ਉਹ ਤਾਂ ਕਹਿੰਦਾ ਆਏ ਮਿਲ ਗੁਰੂ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਜੇ ਗੁਰੂ ਦਾ ਪਿਆਰਾ ਨਾ ਹੁੰਦਾ ਤਾਂ ਕੁਝ ਗੁਰੂ ਨੇ ਇਹਦੇ ਵਾਸਤੇ ਕੀਤਾ ਹੈ ਗੁਰੂ ਨੂੰ ਕੀ ਲੋੜ ਸੀ ਇਹਦੀ ਚਿੰਤਾ ਰੱਖਣ ਦੀ ਸਰਬ ਕੀ ਚਿੰਤਾ ਜਿਸਮਨ ਮਾਹੇ ਉਹਦਾ ਪਿਆਰ ਪਿਆਰੇ ਦੀ ਚਿੰਤਾ ਹੁੰਦੀ ਹੋਰ ਕੀ ਹੁੰਦੀ ਜਿਹਨਾਂ ਪਿਆਰ ਦੀ ਚਿੰਤਾ ਕਰਦੀ ਹੈ ਇਹਨੂੰ ਇਹ ਗੱਲ ਇਹ ਜਾਗੇ ਸੁੱਤਾ ਹੋਇਆ ਇਹ ਸੁੱਤਾ ਹੋਇਆ ਇਹਨੂੰ ਇਹ ਨਹੀਂ ਪਤਾ ਵੀ ਮੇਰਾ ਪਿਆਰ ਮੈਨੂੰ ਗੁਰੂ ਕੌਣ ਹੈ ਉਹ ਮੈਨੂੰ ਪਿਆਰ ਵੀ ਕਰਦਾ ਹੈ ਉਹ ਕਿਉਂ ਕਰਦਾ ਹੈ ਇਹਨੂੰ ਪਤਾ ਹੀ ਨਹੀਂ ਜਦੋਂ ਇਹਨੂੰ ਪਤਾ ਲੱਗਦਾ ਨਾ ਇਸ ਗੱਲ ਦਾ ਇਹਦੇ ਅੰਦਰ ਵੀ ਪਿਆਰ ਫਿਰ ਪੈਦਾ ਹੋ ਜਾਂਦਾ ਗੁਰਬਾਣੀ ਇਹਦੇ ਅੰਦਰ ਪਿਆਰ ਪੈਦਾ ਕਰਦੀ ਹੈ ਜਦ ਇਹਨੂੰ ਸਮਝ ਆ ਜਾਂਦੀ ਹੈ ਜਦ ਸਾਨੂੰ ਸਮਝ ਆ ਜਾਂਦੀ ਹੈ ਵੀ ਇਹ ਮੇਰੇ ਨਾਲ ਪ੍ਰੇਮ ਕਰਦਾ ਹੈ ਬੱਚੇ ਨੂੰ ਸਮਝ ਆਉਂਦੀ ਹੈ ਮੇਰੇ ਨਾਲ ਪ੍ਰੇਮ ਕਰਦਾ ਬੱਚੇ ਦੇ ਅੰਦਰ ਉਹਦੇ ਵਾਸਤੇ ਪ੍ਰੇਮ ਪੈਦਾ ਹੋ ਜਾਂਦਾ ਜਿੱਥੇ ਨਫ਼ਰਤ ਕਰਦਾ ਉੱਥੇ ਨਫ਼ਰਤ ਪੈਦਾ ਹੋ ਜਾਂਦਾ ਇਸ ਕਰਕੇ ਗੁਰਬਾਣੀ ਪ੍ਰੇਮਾ ਭਗਤੀ ਹੈ ਪ੍ਰੇਮ ਪੈਦਾ ਕਰਦੀ ਹੈ ਸਭ ਦੇ ਵਿੱਚ ਸੱਚ ਦੱਸ ਕੇ ਨਕਸ਼ਾ ਦਿਖਾ ਕੇ ਜਿਹੜੇ ਨਕਸ਼ੇ ਦਾ ਸਾਨੂੰ ਪਤਾ ਨਹੀਂ ਜਿਹੜੇ ਸੱਚ ਦਾ ਸਾਨੂੰ ਪਤਾ ਨਹੀਂ ਉਹ ਦੱਸ ਕੇ ਸਮਝਾ ਕੇ ਫੇਰ ਪ੍ਰੇਮ ਪੈਦਾ ਇਹ ਗਿਆਨ ਕਿਉਂ ਪੜਿਆ ਮਨ ਨੂੰ ਸਮਝਾਉਣ ਵਾਸਤੇ ਮਨ ਸਮਝਾਉਣ ਕਾਰਨ ਸੱਚੂ ਪੜੀਏ ਉਹਦਾ ਜ਼ਿਆਦਾ ਗਿਆਨ ਨਹੀਂ ਹੈ ਥੋੜਾ ਜਿਹਾ ਗਿਆਨ ਹੈ ਐਵੇਂ ਜ਼ਿਆਦਾ ਲੱਗਦਾ ਐ ਜਿਹੜੀਆਂ ਕਿਤਾਬਾਂ ਨੇ 2000 ਰੁਪਏ ਦੀਆਂ ਸਾਡੇ ਮੁੰਡੇ ਪੜ੍ਹਦੇ ਨੇ ਕਿੰਨੀਆਂ ਕਿੰਨੀਆਂ ਹੁੰਦੀਆਂ ਨੇ ਕਿੰਨੇ ਬਰੀਕ ਅੱਖਰਾਂ 'ਚ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਕਿਤਾਬ ਬਣਾਈਏ ਬਰੀਕ ਅੱਖਰਾਂ ਦੀ ਕਿੰਨੇ ਪੇਜ ਬਣ ਜਾਣਗੇ ਉਹ ਤਾਂ ਵੱਡਾ ਨਹੀਂ ਹੈਗਾ ਐਵੇਂ ਲੱਗਦਾ ਸਾਨੂੰ ਪਹਾੜ ਕਿਉਂਕਿ ਅਸੀਂ ਰਾਹ ਉੱਤੇ ਪਏ ਹੋਏ ਹਾਂ ਉਲਟੇ ਰਾਹ ਕਰਕੇ ਲੱਗਦਾ ਹੈ ਜਿਆਦਾ ਇਹ ਕਛੂ ਕੇ ਗਿਆਨ ਹੈ ਬਹੁਤਾ ਨਹੀਂ ਜਿਆਦਾ ਕਛੂਕ ਬੜੀ ਗਿਆਨ ਲਿਖਿਆ ਕਿੰਨੇ ਸ਼ਾਸਤਰ ਨੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਗੱਡੇ ਭਰੇ ਪਏ ਨੇ ਫੜ ਗੱਡੀ ਲੱਦੀ ਹੈ ਇਹ ਤਾਂ ਮੋਟਾ ਲਿਖਿਆ ਹੈ ਇਹ 1430 ਪੰਨੇ ਵੀ ਨੇ ਉਹ ਤਾਂ 28 ਨੇ ਦੋ ਪੰਨੇ ਦਾ ਮਜ਼ਾਕ ਨਹੀਂ ਦੇ ਉਹਦਾ ਤਾਂ ਗੁਰਬਾਣੀ ਦਾ ਕੋਈ ਮਤਲਬ ਨਹੀਂ ਹੈ ਨਾ ਰਾਮਾਣਾ ਦੇ ਉਦਾਵਣੀ ਦੇ ਅੱਗੇ ਬੰਦ ਰਾਮਾਣਾ ਦਾ ਗੁਰਬਾਣੀ ਹੈ ਹੀ ਨਹੀਂ ਮੋਟੇ ਅੱਖਰਾਂ 'ਚ ਲਿਖੇ ਹੋਏ ਨੇ ਜੀ ਬਰੀਕ ਅੱਖਰਾਂ 'ਚ ਲਿਖੀ ਹੈ ਬਹੁਤ ਬਰੀਕ ਅੱਖਰਾਂ 'ਚ ਚਲੋ ਵੱਡੇ ਹੋਏ ਜੇ ਵੱਡੇ ਨੇ ਕਿੰਨੇ ਹਾਂ ਅਲੋ ਸੈਂਟੀਆਂ ਜੋ ਕਹੋ ਕਿਨੇ ਕਿਨੇ ਕਿਤਾਬਾਂ ਨੇ ਜਿਹੜੇ ਪੜ੍ਹ ਲੈਂਦੇ ਹਾਂ